ਤੋ ਜਿਸ ਵੇਲੇ ਮੈਂ ਇਹ ਪ੍ਰਮਾਣ ਦਿੱਤਾ ਕਿ ਨਿਤ ਰਵੇ ਸੁਹਾਗਣੀ ਦੇਖ ਹਮਾਰਾ ਹਾਲ ਉਹ ਅੰਦਰ ਕਸ਼ਕ ਜਿਹੜੀ ਹੁੰਦੀ ਹੈ ਨਾ ਉਹ ਵਿਛੜਿਆਂ ਦੀ ਗੱਲ ਵਿਛੜੇ ਜਾਣਨ ਕੀ ਜਾਣੇ ਖਲਕ ਗਵਾਰੀ ਤੋ ਮੇਰੇ ਅੰਦਰ ਕਸ਼ਕ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਵਿਛੋੜੇ ਦੀ ਸੀ ਤੋ ਮੇਰੀ ਨੇਰ ਨਿਕਲ ਗਈ ਸਤਿਗੁਰੂ ਜਗਜੀਤ ਸਿੰਘ ਜੀ ਵੀ ਬੇਵਸ ਹੋ ਗਏ ਬੁਕਲ ਦੇ ਵਿੱਚ ਮੂੰਹ ਲਕੋ ਕੇ ਫਿਰ ਡੁੱਸ ਕੇ ਮਾਰ ਲੈ ਇਹ ਹੈ ਇੱਕ ਲਿਖ ਦਿੱਤਾ ਬਾਣੀ 'ਚ ਚੇਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਤ ਕਬੀਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਪ੍ਰਯੋਗ ਕੀਤੇ ਬੋਲਦੇ ਨਹੀਂ ਅਸੀਂ ਵੀ ਕਈ ਵਾਰ ਮੌਨ ਧਾਰ ਲੈਨੇ ਹਾਂ ਪਰ ਸਤਿਗੁਰੂ ਜਿਹੜਾ ਮਾਲਕ ਹੈ ਉਹ ਸਾਨੂੰ ਆਪ ਕਰਕੇ ਦੱਸਦਾ ਮੈਂ ਭਜਨ ਕਰਨਾ ਵੀ ਸਤਿਗੁਰੂ ਪ੍ਰਤਾਪ ਸਿੰਘ ਤੋਂ ਸਿੱਖਿਆ ਤੇ ਸਤਿਗੁਰੂ ਜਗਜੀਤ ਸਿੰਘ ਦੀ ਹਜ਼ੂਰੀ 'ਚ ਮੈਂ ਉੱਥੇ ਨਰੋਬੀ ਕਹਿ ਬੈਠਾ ਮੈਨੂੰ ਨਹੀਂ ਸੀ ਚੇਤਾ ਵੀ ਇਹਨਾਂ ਪਕੜ ਲੈਣਾ ਇਥੋਂ ਮੈਂ ਕਿ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ 8 ਵਾਰ ਇੱਕ ਮਣਕੇ ਤੇ ਭਜਨ ਕਰਦੇ ਬੱਚਾ ਸੀ ਮੈਂ 17 ਸਾਲ ਦਾ ਬੱਚਾ ਕੀ ਹੁੰਦਾ ਮੋਰੇ ਮੋਹਰੇ ਬੈਠਾ ਹਾਂ ਅਰਦਾਸ ਮੈਂ ਕੀਤੀ ਹੈ ਤੀਸਰਾ ਬੰਦਾ ਨਹੀਂ ਕੋਲ ਕੋਈ ਮੰਡੀ ਕੋਠੀ ਦੇ ਬਰਾਂਡੇ 'ਚ ਬੈਠੇ ਸਤਗੁਰ ਜੀ ਤੇ ਮੈਂ ਦੇਖੀ ਜਾਣਾ ਸਤਗੁਰ ਜੀ ਬਹੁਤ ਹੌਲੀ ਮਣਕਾ ਨਗਾ ਹੈ ਤੇ ਭਜਨ ਬੜਾ ਤੇਜ਼ ਕਰ ਰਿਹਾ ਕਈ ਵਾਰੀ ਕਿੰਨੇ ਜਾਮਨ ਨਗਾ ਦੇਣ ਮੈਂ ਪੁੱਛ ਲਿਆ ਬੱਚਾ ਹਲਪ ਮਤ ਬਾਲਕ ਬੱਪਰੇ ਕੀ ਮੈਨੂੰ ਕਹਿੰਦੇ ਦਿਆਲ ਮੈਂ 8 ਵਾਰ ਭਜਨ ਕਰਦਾ ਇੱਕ ਮਣਕੇ ਤੇ ਤੇ ਫੇ ਮੈਂ 8 ਮਣ ਕੇ ਜਾਮਨ ਦੇ ਨਗਾ ਦੇਣਾ ਤੇ ਮੈਂ 72 ਮਣ ਕੇ ਘੰਟੇ ਚ ਫੇਰਦਾ ਧੰਨ ਸਤਿਗੁਰੂ ਪ੍ਰਤਾਪ ਸਿੰਘ ਮੈਂ ਘੰਟੇ ਚ ਮਾਲਾ ਪੂਰੀ ਉਹਨਾਂ ਦਿਨਾਂ ਚ ਕਰਦਾ ਸੀ ਮੇਰੇ ਤੇ ਵੀ ਬਖਸ਼ਿਸ਼ ਲੱਗੀ ਹੋਣ ਫੇ ਫਿਰ ਗਈ ਸਪੀਡ ਪਿੱਛੇ ਨੂੰ ਹੌਲੀ ਹੌਲੀ ਮੈਂ ਪੌਣੇ 2 ਘੰਟਿਆਂ 'ਚ ਮਾਲਾ ਫੇਰਨ ਲੱਗਾ ਫੇ ਮੈਂ 2 ਘੰਟੇ 'ਚ ਫੇਰਨ ਲੱਗਾ ਅੱਜ ਕੱਲ ਹੁਣ ਮੈਂ ਸਵਾ 2 ਘੰਟੇ 'ਚ ਮਾਲਾ ਫੇਰਦਾ ਘੜੀ ਹੋਵੇ ਚਾਹੇ ਨਾ ਹੋਵੇ ਮੈਨੂੰ ਪਤਾ ਐਸਾ ਗੇਜ ਵੱਧਾ ਹੈ ਬਖਸ਼ਿਸ਼ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਤੋਂ ਸਤਿਗੁਰੂ ਜਗਜੀਤ ਸਿੰਘ ਜੀ ਨੇ ਘਰ ਚਰਨ ਪਾਉਣ ਆਏ ਦੁਬਾਰਾ ਫੇਰ ਇਹ ਗੱਲ ਸ਼ੁਰੂ ਕਰ ਲਈ ਦਿਆਲ ਜੀ ਕਹਿੰਦੇ ਦੱਸੋ ਕਿ ਸਤਿਗੁਰੂ ਜੀ ਕਿਸ ਤਰ੍ਹਾਂ ਭਜਨ ਕਰਦੇ ਸੀ ਮੈਂ ਫੇਰ ਇਹ ਨਵੇਂ ਨਾਰਜ ਕਰ ਦਿੱਤੀ ਤੇ ਮੇਰਾ ਭਲੇਖਾ ਕੱਢਣ ਲਈ ਕਹਿੰਦੇ ਮੈਂ ਵੀ ਅੱਠ ਵਾਰੀ ਕਰਦਾ ਤਾਂ ਆਖੋ ਤਾਂ ਸਤਿਗੁਰੂ ਜਗਜੀਤ ਸਿੰਘ ਮੈਂ ਵੀ ਕਹਿੰਦੇ 8 ਵਾਰੀ ਕਰਦਾ ਮੈਂ ਕਹਿੰਦੇ 14 ਮੰਨ ਕੇ ਕਰ ਲੈਣਾ ਤੇ ਮਾਲਾ ਪੂਰੀ ਹੋ ਜਾਂਦੀ ਹੈ ਤੋਂ ਮੇਰਾ ਕਹਿਣ ਦਾ ਭਾਵ ਇੱਕ ਤਾਂ ਮਾਲਾ ਨੂੰ ਵਕਤ ਨਹੀਂ ਪੈਂਦਾ ਰੱਖਣਾ ਤੇ ਹਿਸਾਬ ਹੈ ਕੱਲੇ ਕੱਲੇ ਤੇ ਵੀ ਕਰੋ ਪਰ ਮਾਲਾ ਨੂੰ ਧੂਵੋ ਨਾ ਖਿੱਚੋ ਨਾ ਨਾਮ ਨੂੰ ਵੀ ਨਿਖਾਰ ਕੇ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਉਹ ਜਿਸ ਵੇਲੇ ਮੇਘਨਾਦ ਲਗਾ ਕਰਨ ਮੰਤਰ ਸਿੱਧ ਤੇ ਕਹਿਣ ਲੱਗੇ ਇਹਦਾ ਮੰਤਰ ਜੇ ਸਿੱਧ ਹੋ ਗਿਆ ਪੂਰਾ ਸ਼ਿਲਾ ਹੋ ਗਿਆ ਤੇ ਫੇਰ ਇਹਨੇ ਮਰਨਾ ਨਹੀਂ ਫੇਰ ਕਹਿੰਦੇ ਇਹਦਾ ਕਹਿੰਦੇ ਮੰਤਰ ਸ਼ੁੱਧ ਕਰ ਦਿਓ ਹਨੂਮਾਨ ਕਹਿੰਦਾ ਮੈਂ ਕਰ ਦਿੰਨਾ ਅਸ਼ੁੱਧ ਜਿੱਥੇ ਸ਼ਿਵ ਸ਼ਿਵ ਪਾਠ ਆ ਇੱਥੇ ਮੈਂ ਇੱਕ ਬਿੰਦਾ ਉੱਤੇ ਲਾ ਦੇਣਾ ਸ਼ਿਮ ਸ਼ਿਮ ਪਾਠ ਕਰ ਦੇਣਾ ਬਣਾ ਦੇਣਾ ਇਸੇ ਤਰ੍ਹਾਂ ਹੋਇਆ ਉਹ ਮੰਤਰ ਨਹੀਂ ਪੂਰਾ ਹੋ ਸਕਿਆ ਇਹ ਮੰਤਰ ਇਸ ਨੂੰ 40 ਯੁੱਗ ਲੱਗੇ ਹੋਏ ਹਨ ਆਮ ਜਿਹੜੇ ਜਨਤਾ ਉਹਨਾਂ ਨੂੰ ਕੋਈ ਪਤਾ ਨਹੀਂ ਗ੍ਰੰਥ ਸਾਹਿਬ ਦੇ ਵਿੱਚ ਮੈਂ ਪਾਠ ਕਰਦਾ ਨੁਕਤਾ ਲਾਉਂਦਾ ਰਹਿਣਾ 6 ਵਾਰ ਜ਼ਿਕਰ ਆਇਆ ਸੰਤ ਜੀ ਦਇਆ ਸਿੰਘ ਜੀ 6 ਵਾਰ ਜ਼ਿਕਰ ਆਇਆ 36 ਯੁੱਗਾਂ ਦਾ 6 ਵਾਰ 36 ਯੁੱਗ ਦਾ ਪ੍ਰਕਰਨ ਆਇਆ ਪਰ ਉਹ ਕਾਹਦਾ ਹੈ ਪੁੱਛਿਆ ਜਾਏ ਕਿ ਕਿਹੜੇ 36 ਯੁੱਗ ਸਨ ਯੁੱਗ 36 ਕੀ ਉਹ ਗਵਾਰਾ ਉਸ ਵੇਲੇ ਨਾ ਚੰਦ ਸੀ ਨਾ ਸੂਰਜ ਸੀ ਇਹ ਨਾਮ ਤੁਹਾਡਾ ਬਣਾਇਆ ਜਾ ਰਿਹਾ ਸੀ ਮੈਂ ਸਤਿਗੁਰੂ ਨਾਨਕ ਦੇਵ ਨੂੰ ਕਿਉਂ ਧੰਨ ਕਹਾਉਣਾ ਨਾਮ ਦੇ ਰਚਤਾ ਵੀ ਗੁਰੂ ਨਾਨਕ ਦੇਵ ਤੇ ਗੁਰਬਾਣੀ ਦੇ ਰਚਤਾ ਵੀ ਗੁਰੂ ਨਾਨਕ ਦੇਵ ਤੋਂ ਸਤਿਗੁਰੂ ਰਾਮ ਸਿੰਘ ਇਸ ਬਾਣੀ ਨੂੰ ਮਨਾਉਣ ਵਾਲੇ ਇਤਿਹਾਸ ਦੇ ਖੋਜੀ ਜਾਣਦੇ ਹਨ ਗੁਰਦੁਆਰਿਆਂ 'ਚ ਜੋ ਮਰਜੀ ਠੀਕ ਆ ਵੱਡਿਆਂ ਸਥਾਨਾਂ ਤੇ ਸੀ ਪਰ ਜਿਹੜਾ ਘਰਾਂ ਦੇ ਵਿੱਚ ਜਾਂ ਸਧਾਰਨ ਪਿੰਡਾਂ ਦੇ ਵਿੱਚ ਪ੍ਰਕਾਸ਼ ਕਰਕੇ ਪੜਨ ਦਾ ਦੀ ਮਰਜ਼ਾਦਾ ਇਹ ਸਤਿਗੁਰੂ ਰਾਮ ਸਿੰਘ ਨੇ ਤੋੜੀ ਪੋਚਾ ਦੇਣਾ ਵਿਛਾਈ ਕਰਨੀ ਮੰਜੀ ਸਾਹਿਬ ਰੱਖਣਾ ਤੇ ਚੰਦੋਆ ਲਾਉਣਾ ਤਾਂ ਫੇਰ ਸਣੇ ਕੇਸਾਂ ਇਸ਼ਨਾਨ ਕਰਕੇ ਪਾਠ ਕਰਨਾ ਉਹਦਾ ਕਿੰਨਾ ਮਹੱਤਤ ਹੋਏ ਮਹਾਤਮ ਹੋਏਗਾ ਤੋ ਇਸ ਤੇ ਇਹ ਗੁਰੂ ਰਾਮ ਸਿੰਘ ਜੀ ਨੇ ਉਸ ਬਾਣੀ ਨੂੰ ਪਰਖਿਆ ਸਫਾਂ ਦੇ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਬਹੁਤ ਸਾਰਾ ਬਾਲਣ ਇਕੱਠਾ ਕਰਕੇ ਜਦੋਂ ਅੱਗ ਸ਼ਾਂਤ ਹੋਈ ਤੇ ਵਿੱਚੋਂ ਜਿਸ ਵੇਲੇ ਕੱਢਿਆ ਤੇ ਉਹ ਰਮਾਲਾ ਵੀ ਨਾ ਸੜਿਆ ਤੇ ਉਥੇ ਬਚਨ ਕੀਤਾ ਤਿੰਨ ਵਾਰੀ ਤਨ ਨਾਨਕ ਹੈ ਤਨ ਨਾਨਕ ਹੈ ਤਨ ਨਾਨਕ ਹੈ ਇਹੋ ਹੀ ਬਾਣੀ ਸੱਚੀ ਇਸੇ ਨੂੰ ਮਨਾਵਾਂਗੇ ਤੋਂ ਬਾਣੀ ਤੁਸੀਂ ਕੂਕਿਓ ਬਾਣੀ ਤੇ ਸਾਰੀ ਤੁਹਾਡੇ ਵਾਸਤੇ ਉਚਾਰਨ ਕੀਤੀ ਗਈ ਹੈ ਦੇਹਧਾਰੀ ਗੁਰੂ ਦਾ ਪ੍ਰਚਾਰ ਕੀਤਾ ਗਿਆ ਕਿਉਂਕਿ ਬਗੈਰ ਜਿਨ ਕੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਬਗੈਰ ਸਤਿਗੁਰੂ ਤੋਂ ਕਿਸੇ ਨੂੰ ਗਿਆਨ ਅਜ ਤੱਕ ਨਾ ਹੋਇਆ ਨਾ ਹੋਵੇਗਾ ਕਿੱਥੋਂ ਤੱਕ ਕਹਿੰਦੇ ਹਨ ਭਾਈ ਰੇ ਮੈਨ ਗਿਆਨ ਨਾ ਹੋਏ ਕਿਨੂੰ ਕਿਨੂੰ ਪੁੱਛੀਏ ਕਹਿੰਦੇ ਪੁੱਛੋ ਬ੍ਰਹਮਾ ਨਾਰਦ ਦੇ ਵੇਦ ਵਿਆਸੇ ਕੋਈ ਨਿੱਕੇ ਨਿੱਕਿਆਂ ਨੂੰ ਪੁੱਛਣ ਦੀ ਕਿਹੜੀ ਗੱਲ ਹੈ ਅੱਛਾ ਹੁਣ ਇੱਥੇ ਇੱਕ ਸ਼ੰਕਾ ਆ ਜਾਂਦੀ ਹੈ ਅਸੀਂ ਗੁਰੂ ਧਾਰਨ ਕਰ ਲਿਆ ਅਸੀਂ ਲੋਕਾਂ 'ਚ ਬੜਾ ਮੈਂ ਸਤਿਗੁਰੂ ਜੀ ਦਾ ਬਚਨ ਪੜ੍ਹਦਾ ਸੀ ਕਹਿੰਦੇ ਐੜੇ ਨੂੰ ਆ ਕੰਨਾਂ ਲਾ ਕੇ ਆਕੜੇ ਫਿਰਦੇ ਆ ਐੜੇ ਨੂੰ ਆ ਕੰਨਾਂ ਲਾ ਕੇ ਆਕੜੇ ਫਿਰਦੇ ਆ ਕਿ ਅਸੀਂ ਗੁਰੂ ਵਾਲੇ ਆ ਕਬੀਰ ਨੇ ਇੱਕ ਨਿਸ਼ਾਨੀ ਦੱਸ ਦਿੱਤੀ ਗੁਰਬਾਣੀ 'ਚ ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਦੇਖਿਓ ਕਿ ਗੁਰ ਲਾਗਾ ਕਿ ਨਹੀਂ ਲਾਗਾ ਕੀ ਕਹਿੰਦਾ ਕਬੀਰ ਕਹਿੰਦੇ ਕਬੀਰ ਗੁਰ ਲਾਗਾ ਤਬ ਜਾਣੀਏ ਮਿਟੇ ਮੋਹ ਤਨ ਤਾਪ ਮੋਹ ਸਾਰਿਆਂ ਨੂੰ ਵੱਡਾ ਇਹਨੂੰ ਮਾੜਾ ਨਹੀਂ ਕੋਈ ਕਹਿੰਦਾ ਕਹਿੰਦੇ ਲਓ ਜੀ ਉਹ ਤੇ ਪਿਆਰ ਕਰਦਾ ਸਾਰਿਆਂ ਜਿਹਨੂੰ ਲਵ ਲੋਭ ਕਹਿੰਦੇ ਹਨ ਉਹ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ ਪਰ ਇਹ ਸਾਰਿਆਂ ਨੂੰ ਖਤਰਨਾਕ ਹੈ ਮੋਹ ਹੇ ਅਜਿਤ ਸੂਰ ਸੰਗਰਾਮੰ ਲਿਖ ਦਿੱਤਾ हे ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨਾ ਗਣ ਗੰਧਰਵ ਦੇ ਮਨੁਖ ਪਸਪੰਖੀ ਬਮੋਹਨਾ ਹਰ ਕਰਨ ਹਾਰਨ ਨਮਸਕਾਰਨ ਸਰਨ ਨਾਨਕ ਜਗਦੀਸ਼ਵਰ ਐਡਾ ਮੋਹ ਬਲੀ ਕਿ ਵਸ਼ਿਸ਼ਟ ਦੇ ਜਦੋਂ ਪੁੱਤਰ ਮਾਰ ਦਿੱਤੇ ਵਿਸ਼ਵਾਮਿੱਤਰ ਨੇ ਤੇ ਗਲ ਨੂੰ ਪੱਥਰ ਬਨ ਕੇ ਤੇ ਡੁੱਬਣ ਲੱਗਾ ਬਿਆਸ ਵਿੱਚ ਲਿਖਿਆ ਬਿਆਸ ਨੂੰ ਹੁਕਮ ਹੋਇਆ ਇਹਦੀ ਫਾਹੀ ਕੱਟ ਦੇ ਰਸਾ ਇਹਦਾ ਤੋੜ ਦੇ ਵਿਪਾਸਾ ਨਾਮ ਇਹਦਾ ਹੋਇਆ ਦੂਸਰੀ ਕਥਾ ਸਤਲੁਜ ਡੁੱਬਣ ਲੱਗਾ ਉਸ ਨੂੰ ਹੁਕਮ ਹੋਇਆ ਥੋੜਾ ਥੋੜਾ ਹੋ ਕੇ ਬਗਣ ਲੱਪੋ ਪਾਣੀ ਡੁੱਬਣ ਜੋਗਾ ਨਾ ਰਹਿਣ ਦਿਓ ਮੋਹ ਦੇ ਵਸੀਕਾਰ ਹੋਇਆ ਕਹਿੰਦੇ ਮਿਟੇ ਮੋਹ ਤਨ ਤਾਪ ਤਿੰਨ ਤਾਪ ਚੜਿਓ ਹਨ ਜੇ ਇੱਕ ਹੀ ਤਾਪ ਕਿਸੇ ਨੂੰ ਚੜਿਆ ਹੋਵੇ ਰੋਟੀ ਖਾਊਓ ਸਾਨੂੰ ਤਿੰਨ ਹਰ ਵੇਲੇ ਚੜਿਓ ਆਦੀ ਵਿਆਦੀ ਤੇ ਉਪਾਦੀ ਤਿੰਨ ਤਾਪ ਚੜੇ ਹੋਏ ਹਨ ਆਦੀ ਆਦ ਉਹ ਹੈ ਮਨ ਦੇ ਮਨ ਦੇ ਰੋਗ ਕਈ ਕਹਿੰਦੇ ਜੀ ਸਰੀਰ ਬੜਾ ਸੋਹਣਾ ਤੰਦਰੁਸਤ ਹੈ ਪਰ ਮਾਨਸਿਕ ਰੋਗ ਨਾਲ ਉਗਰਸਿਆ ਹੋਇਆ ਉਹਦਾ ਸਰੀਰ ਤੇ ਵੀ ਅਸਰ ਪਾਏਗਾ ਤੁਹਾਨੂੰ ਬਿਮਾਰੀ ਹੈ ਕੋਈ ਤੁਸੀਂ ਜੇ ਮਨ ਨੂੰ ਬਿਮਾਰੀ ਲਾ ਲਓਗੇ ਤੇ ਉਹ ਜ਼ਿਆਦਾ ਪਰਵਲ ਹੋ ਜਾਏਗੀ ਆਦੀ ਰੋਗ ਜਿਹੜੇ ਹਨ ਇਹ ਮਨ ਦੇ ਹਨ ਮਨ ਦਾ ਹੁਣ ਕਿਸੇ ਨੂੰ ਨਹੀਂ ਪਤਾ ਇਹ ਕੋਈ ਟੈਂਪਰੇਚਰ ਕਿਸੇ ਦੇ ਪਾਸ ਨਹੀਂ ਉਹ ਥਰਮਾਮੀਟਰ ਕੋਈ ਮਿਲਣ ਵਾਲਾ ਨਹੀਂ ਕਿ ਕਿੰਨਾ ਤਾਪ ਚੜਿਆ ਇਹਨੂੰ ਆਦੀ ਤੇ ਬਿਆਦੀ ਬਿਆਦੀ ਸਰੀਰ ਦੇ ਰੋਗ ਵਿਆਧੀ ਬੁਖਾਰ ਹੋ ਗਿਆ ਤਪ ਦੇਖ ਹੋ ਗਿਆ ਕੈਂਸਰ ਹੋ ਗਿਆ ਇਹ ਵਿਆਧੀ ਤੇ ਉਪਾਦੀ ਇਹ ਸਾਰਿਆਂ ਨੂੰ ਖਤਰਨਾਕ ਉਪਾਦੀ ਸੰਤ ਮਹਾਰਾਜ ਜੀ ਫਲਾਣੇ ਪਰਮ ਪੂਜਾ ਜੀ ਪ੍ਰਧਾਨ ਜੀ ਤੇ ਉਹ ਫਲਾਣਾ ਜੀ ਤਮਕਾਨਾ ਇਹ ਹਨ ਉਪਾਦੀਆਂ ਇਹ ਉਪਾਦੀ ਜਿਹੜੀ ਹੈ ਤੁਸੀਂ ਕਿਸੇ ਦਾ ਭਜਨ ਬਾਣੀ ਰੋਕਣਾ ਹੋਵੇ ਤਾਂ ਉਹਨੂੰ ਉਪਾਦੀ ਦੇ ਦਿਓ ਕਿਉਂ ਕਿ ਐਸਾ ਕੋ ਜਨਮਿਓ ਜਗ ਮਾਹੀ ਪ੍ਰਵਤਾ ਪਾਏ ਜਾਸ ਮਦ ਨਾਹੀ ਉਹ ਉਹ ਇਹ ਤਿੰਨ ਤਾਪ ਕਹਿੰਦੇ ਸੰਤ ਕਾ ਮਿਲਾਪ ਤੀਨ ਤਾਪ ਹੂੰ ਕੋ ਦੂਰ ਕਰੇ ਰੋਗ ਸੇ ਬਿਹੋਗ ਸਭੇ ਰੋਗ ਸੋਗ ਨਸਦਾ ਸੰਤ ਕਰਤੇ ਪੁਕਾਰ ਚਾਲ ਚਲਤ ਹੈ ਬਿਹੰਗਮਨ ਕੀ ਮੈਨੂੰ ਸੈਕਟਰੀ ਸਾਹਿਬ ਜਿਸ ਵੇਲੇ ਕਰ ਦੇਣਗੇ ਇਸ਼ਾਰਾ ਉੱਥੇ ਹੀ ਫੁੱਲ ਸਟਾਪ ਸੰਤ ਕਰਤੇ ਪੁਕਾਰ ਚਾਲ ਚਲਤ ਹੈ ਬਿਹੰਗਮਨ ਕੀ ਜੈ ਪਗ ਧਰੇ ਮੇਘ ਮੇਰ ਦਾ ਬਰਸਦਾ ਕਹਿੰਦੇ ਹੁਣ ਹਾਰ ਟਾਲੇ ਸੰਤ ਤੇ ਮੋਇਆ ਕੋ ਜਵਾਲੇ ਸੰਤ ਤੁਸੀਂ ਸਾਰੇ ਸੰਤ ਹੀ ਆ ਬੈਠੇ ਹੁਣ ਹਾਰ ਟਾਲੇ ਸੰਤ ਉਹ ਮੋਇਆ ਕੋ ਜਵਾਲੇ ਸੰਤ ਤੇ ਸੰਤ ਕੇ ਛੁਡਾਏ ਫੇਰ ਫਾਹੀ ਨਹੀਂ ਫਸਦਾ ਸੰਤਨ ਕੀ ਮਹਿਮਾ ਆਪ ਜਾਣਦੇ ਹਨ ਸੰਤ ਜਨ ਮਹਿਮਾ ਬਿਆੰਤ ਚਾਰ ਵੇਦ ਨਹੀਂ ਦੱਸਦਾ ਸੰਤ ਕੀ ਮਹਿਮਾ ਵੇਦ ਨਾ ਜਾਣੇ ਤੇ ਜੇਤਾ ਸੁਣੇ ਤੇਤਾ ਬਖਿਆਨੇ ਉਹ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਉਹ ਸਾਧ ਕੀ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਵਾ ਸਦਾ ਬੇਅੰਤ ਸਾਧ ਕੀ ਸੋਭਾ ਸਾਧ ਬਣਾਈ ਤੇ ਨਾਨਕ ਸਾਧ ਪਰ ਭੇਦ ਨਾ ਪਾਈ ਅਸੀਂ ਵੀ ਸਾਧ ਬਣਨ ਦੀ ਕੋਸ਼ਿਸ਼ ਕਰੀਏ ਸਹਿਣਸ਼ੀਲ ਸੰਤੰ ਸਮ ਮਿੱਤਰ ਸੋ ਦੁਰਜਨਾ ਸਹਿਣਸ਼ੀਲ ਸੰਤੰ ਸਮ ਮਿੱਤਰ ਸੋ ਦੁਰਜਨਾ ਉਦਾਂ ਦਾ ਹੀ ਨਾ ਕੋ ਵੈਰੀ ਨਹੀਂ ਬਿਗਾਨਾ ਕਹਿਣ ਦੀ ਗੱਲ ਹੈ ਮਗਰ ਮੰਨਣ ਦੀ ਗੱਲ ਨਹੀਂ ਮਹਾਰਾਜ ਕਹਿੰਦੇ ਹਨ ਬਿਸਰ ਗਈ ਸਭ ਤਾਂ ਪਰਾਈ ਕਦੋਂ ਕਹਿੰਦੇ ਜਬ ਤੇ ਸਾਧ ਸੰਗਤ ਮੋਹ ਪਾਈ ਤੋਂ ਹੁਣ ਅਸੀਂ ਜੇ ਸਾਡੀ ਤਾਤ ਪਰਾਈ ਨਹੀਂ ਵਿਸਰੀ ਇਹਦਾ ਮਤਲਬ ਵੀ ਸਾਨੂੰ ਸਾਧ ਸੰਗਤ ਹੋਈ ਨਹੀਂ ਅਸੀਂ ਐਵੇਂ ਲੋਕਾਂ ਨੂੰ ਨਾ ਕੀ ਨਾ ਉਹ ਫਾਰਮੈਲਿਟੀ ਪੂਰੀ ਕਰਦੇ ਕਹਿੰਦੇ ਆ ਨਾ ਸਹਿਣਸ਼ੀਲ ਸੰਤੰ ਸਭ ਮਿੱਤਰ ਸਭ ਦੁਰਜਨ ਤੁਹਾਨੂੰ ਸਤਿਗੁਰੂ ਰਾਮ ਸਿੰਘ ਨੇ ਸੰਤ ਬਣਾਇਆ ਸਤਿਗੁਰੂ ਜਗਜੀਤ ਸਿੰਘ ਨੇ ਕਹਿੰਦੇ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕਾਵਤ ਹੋਏ ਉਪਤਿਸ਼ਟ ਦੇ ਇੱਕ ਪਾਸੇ ਤਾਂ ਅਨੇਕ ਭੋਜਨ ਲੈ ਕੇ ਖੜਾ ਉਧਰ ਕੋਈ ਵਰ ਨਹੀਂ ਦੇ ਰਿਹਾ ਤੇ ਇੱਕ ਪਾਸੇ ਸ਼ਸਤਰ ਲੈ ਕੇ ਖੜਾ ਗਾਲਾਂ ਕੱਢ ਰਿਹਾ ਹੈ ਪਖੰਡੀ ਇੱਥੇ ਪਖੰਡ ਖਿਲਾ ਰਿਹਾ ਉਧਰ ਕੋਈ ਰੋਸ਼ ਨਹੀਂ ਹੈ ਇਸ ਕਰਕੇ ਸਾਨੂੰ ਸਤਿਗੁਰੂ ਨੇ ਸਾਧ ਬਣਾਇਆ ਇਸ ਤੇ ਤੁਸੀਂ ਨਾਮ ਜਪੋ ਮੈਂ ਅਖੀਰਲੀ ਪੰਕਤੀ ਇੱਕ ਸੰਤਾਂ ਪ੍ਰੀਤਮ ਸੋਹਣਾ ਦਾ ਸ਼ਬਦ ਜਿਹੜਾ ਲਿਆ ਉਹਦੀ ਪੜ੍ਹ ਕੇ ਫੇ ਮੈਂ ਖਿਮਾ ਮੰਗਣੀ ਹੈ ਤੇ ਕਿਉਂ ਕਿ ਇਹ ਜਿਹੜਾ ਕੀਰਤਨ ਨਰਮੋਲਕ ਹੀਰਾ ਤੇ ਆਨੰਦ ਗੁਣੀ ਗਹੀਰਾ ਤੁਦ ਬਿਨਾ ਰੋ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਬਈ ਸੂਲ ਸੁਰਾਹੀ ਖੰਜ ਰੁਪਿਆ ਲਾਂ ਬਿੰਗ ਸਾਡਾ ਹਾਲ ਇਹ ਵਿਛੜਿਆਂ ਦੀ ਗੱਲ ਵਿਛੜੇ ਜਾਣ ਬਿਰੋਂ ਪੁਜੰਗਮ ਮਨ ਵਸੇ ਤੇ ਮਨ ਤੇ ਨਾ ਮਾਨੇ ਕੋਏ ਤੇ RAM ਬਯੋਗੀ ਨਾ ਜੀਏ ਜੀਏ ਤਾਂ ਬੌਰਾ ਹੋਏ ਤੁਸੀਂ ਸਤਿਗੁਰੂ ਜਗਜੀਤ ਸਿੰਘ ਦੇ ਦਰ ਦੇ ਸੇਵਕੋ ਉਹਨਾਂ ਦੇ ਹੁਕਮ ਅਨਸਾਰ ਤੁਸੀਂ ਸਤਿਗੁਰੂ RAM ਸਿੰਘ ਦੇ ਉਡੀਕਵਾਨ ਹੋ ਕਿਉਂ ਕਿ ਸਤਿਗੁਰੂ ਹਰੀ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਤੇ ਸਤਿਗੁਰੂ ਜਗਜੀਤ ਸਿੰਘ ਸਤਿਗੁਰੂ ਰਾਮ ਸਿੰਘ ਦੇ ਉਡੀਕਵਾਨ ਉਹ ਬਾਰ-ਬਾਰ ਇਹ ਸੁਨੇਹਾ ਭੇਜਦੇ ਆ ਕਿ ਇੱਕ ਇੱਕ ਪਾਠ ਕਰੋ ਸਧਾਰਨ ਮਹੀਨੇ ਦਾ ਤੇ ਇੱਕ ਘੰਟਾ ਨਾਮ ਜ਼ਰੂਰ ਜਪੋ ਤੋ ਜਰਾ ਥੋੜਾ ਜਿਆ ਜੇ ਤੁਸੀਂ ਭਲਾ ਉੱਥੇ ਜਿੱਥੇ ਕੰਮ ਕਰਦੇ ਹੋ ਉੱਥੇ ਪੀਸ ਵਰਕ ਦੇ ਵਿੱਚ ਤੁਸੀਂ ਨਾ ਕੀ ਕੁਤਾਹੀ ਕਰੋ ਤੁਹਾਡੀ ਪ੍ਰੋਗਰੈਸ ਘੱਟ ਹੋਵੇ ਤੇ ਕਹੋ ਜੀ ਮੈਂ ਤਾਂ ਘੰਟਾ ਲਾ ਕੇ ਕਹਿੰਦੇ ਪੀਸ ਤਾਂ ਤੈਂ ਆ ਤਿਆਰ ਕੀਤੇ ਆ ਇੱਕ ਦਿਨ ਦੋ ਦਿਨ ਚਾਰ ਦਿਨ ਤੁਹਾਡੇ ਨਾਲ ਲਿਹਾਜ਼ ਕਰੂਗਾ ਮਗਰੋਂ ਤੁਹਾਡੇ ਪੈਸੇ ਕੱਟਣ ਲੱਗ ਜਾਏਗਾ ਇੱਥੇ ਵੀ ਇਹ ਸਤਿਗੁਰਾਂ ਦੀ ਕਾਰ ਹੈ ਹਰ ਨਾਵੇਂ ਕੀ ਸਤਿਗੁਰ ਹਮਕੋ ਕਾਰ ਕੁਨੀ ਦੀ ਹਰ ਨਾਮੇ ਕਾ ਹਮ ਲੇਖਾ ਲਿਖਿਆ ਜਦ ਬੈਠਦੇ ਹੋ ਭਜਨ ਕਰਨ ਦੇ ਵਾਸਤੇ ਸਤਗੁਰ ਦੇ ਹੋ ਕੇ ਬੈਠ ਜਾਇਆ ਕਰੋ ਮੈਂ ਤੇ ਤੁਹਾਡੇ ਦਰ ਦਾ ਕੂਕਰ ਕੁਝ ਵੀ ਨਹੀਂ ਜਾਣਦਾ ਇਸ ਕਰਕੇ ਸਾਡਾ ਇਹ ਪ੍ਰਯੋਗ ਇਹਦੇ ਵਿੱਚ ਇਹ ਵੀ ਹਿਸਾਬ ਰੱਖਿਓ ਕਿ ਕਿੰਨੀ ਵਾਰ ਕਿਸੇ ਨੂੰ ਕੌੜਾ ਬਚਨ ਕਿਹਾ ਕਿੰਨੀ ਵਾਰ ਕਿਸੇ ਨਾਲ ਈਰਖਾ ਕੀਤੀ ਕਿੰਨੀ ਵਾਰ ਝੂਠ ਬੋਲਿਆ ਸ਼ੁਭ ਤੇ ਅਸ਼ੁਭ ਦੋਨੋਂ ਕਰਮ ਲਿਖੀ ਚੱਲੋ ਤੁਹਾਨੂੰ ਖੁਦ ਪਤਾ ਲੱਗੇਗਾ ਕਿ ਅਸੀਂ ਘਾਟੇ ਵਿੱਚ ਆ ਕਿ ਅਸੀਂ ਨਫੇ ਵਿੱਚ ਆ ਮੇਰੀਆਂ ਅਰਜ਼ਾਂ ਅਲਬਲਲੀਆਂ ਹੁੰਦੀਆਂ ਹਨ ਭੁੱਲਾਂ ਤੁਸੀਂ ਬਖਸ਼ਣਯੋਗ ਹੋ ਸੰਤਾਂ ਪ੍ਰੀਤ ਨੂੰ ਸੋਣਾ ਦੇ ਬਾਰੇ ਸੁਖਦੇਵ ਸੋਹਣਾ ਨੇ ਕਿਹਾ ਪਰ ਉਹ ਕਹਿੰਦੇ ਮੇਰੇ ਉਸਤਾਦ ਜੀ ਹੁੰਦੇ ਸੀ ਉੱਥੇ ਸੰਤ ਅਮਰ ਸਿੰਘ ਦਾੜੀ ਮੇਜਰ ਉਹਨਾਂ ਨੂੰ ਕਹਿੰਦੇ ਸੀ ਦਾੜਾ ਉਹਨਾਂ ਦਾ ਬਹੁਤ ਲੰਬਾ ਸੀ ਢੋਲਕ ਵਜਾਉਂਦੇ ਹੁੰਦੇ ਸੀ ਸੰਤ ਸਿੰਘ ਸੋਹਣਾ ਨਾਲ ਤੇ ਉਹ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਸੀ ਚੌਂਕੀ ਜਿਹੜੀ ਨਾ ਸ਼ਬਦ ਚੌਂਕੀ ਕਰੋ ਚੌਂਕੀ ਚੌਂ ਪਾਵਿਆਂ ਦੀ ਹੁੰਦੀ ਹੈ ਤੇ ਤਿੰਨਾਂ ਦੀ ਤਪਾਈ ਰਹਿ ਜਾਂਦੀ ਹੈ ਤੇ ਦੋਂ ਦੀ ਖੜੀ ਨਹੀਂ ਹੋ ਸਕਦੀ ਤਾਂ ਇਸ ਕਰਕੇ ਸਤਿਗੁਰ ਕਿਰਪਾ ਕਰੇ ਸਭੇ ਸਾਂਝੀ ਵਾਲ ਸਦਾਇਨ ਜਿੰਨੇ ਸਰੀਰ ਜ਼ਿਆਦਾ ਸੰਤਾਂ ਪ੍ਰੀਤਮ ਸੋਣਾ ਦੇ ਮਗਰ ਬੋਲਣ ਵਾਲੇ ਜਦੋਂ ਕਿਤੇ ਵਾਰਾ ਲਾਉਣਾ ਤੇ ਉਹ ਅਸੀਂ ਵੀ ਵਾਰੇ ਵਾਲੇ ਵੀ ਅਸੀਂ ਵਾਰੇ ਮੇਰਾ ਖਿਆਲ ਇੱਕ ਵਾਰੀ 111 ਬੰਦੇ ਅਸੀਂ ਭੈਣੀ ਸਾਹਿਬ ਗਿਣੇ ਸੀ ਜਿਹੜੇ ਸਾਰੇ ਹੀ ਸਾਡੇ ਮਗਰ ਬੈਠੇ ਸੀ ਤੇ ਤੁਸੀਂ ਹਿਸਾਬ ਆਪ ਲਾ ਲਿਓ ਕਿ ਕੀ ਉਹਦਾ ਰਸ ਬਣਦਾ ਹੋਏਗਾ ਮਿਲ ਕੇ ਬੋਲਦੇ ਸੀ ਜੇ ਕੋਈ ਵਿੱਚੋਂ ਨਹੀਂ ਸੀ ਬੋਲ ਸਕਦਾ ਇਥੋਂ ਤੱਕ ਕਿ ਗਿਆਨ ਸਿੰਘ ਜੀ ਵੀਰੋ ਕੇ ਵਾਲੇ ਇੱਕ ਵਾਰ ਸਿਆਲਕੋਟ ਦੇ ਜ਼ਿਲ੍ਹੇ 'ਚ ਵਾਰਾ ਲਗਾਇਆ ਸੀ ਦੌਲੋ ਕੀ ਪਿੰਡ ਸੀ ਤੇ ਉਹ ਨਾ ਸੁਰ ਲਾਈ ਥੋੜੀ ਜੀ ਉਹ ਫਿੱਕੀ ਲੱਗੀ ਤੇ ਸਤਗੁਰ ਝਿੜਕ ਕੇ ਕਹਿੰਦੇ ਸਤਗੁਰੂ ਪ੍ਰਤਾਪ ਸਿੰਘ ਜੇ ਨਾ ਬੋਲਣਾ ਆਵੇ ਤਾਂ ਚੁੱਪ ਕਰ ਰਿਆ ਕਰੋ ਇਸ ਤਰ੍ਹਾਂ ਮੇਰਾ ਸਤਗੁਰੂ ਉਹ ਰਾਗੀਲਾ ਔਰ ਬਹੁਤ ਸੁਰੂਚੀ ਸੀ ਸਤਗੁਰੂ ਪ੍ਰਤਾਪ ਸਿੰਘ ਜੀ ਦੀ ਤੋਂ ਅਸੀਂ ਉਹਨਾਂ ਦੀ ਯਾਦ 'ਚ ਬੈਠੇ ਹਾਂ ਮੈਂ ਤੇ ਤੁਹਾਡੇ ਦਰਸ਼ਨ ਮੇਲੇ ਕਰਾਤੇ ਹੁਣ ਜੋ ਪ੍ਰੋਗਰਾਮ ਅਗਲਾ ਹੋਏਗਾ ਉਹ ਸੈਕਟਰੀ ਹੁਣੀ ਦੱਸਣਗੇ ਮੈਂ ਜਾਣ ਕੇ ਬ੍ਰੇਕ ਲਾ ਰਿਹਾ ਕਿਉਂਕਿ ਇਹ ਕੰਮ ਜਿਹੜਾ ਹੈ ਜਿਸ ਵੇਲੇ ਇਹ ਫੇ ਕੰਮ ਮਗ ਪਵੇ ਤੇ ਫਿਰ ਇਹਦੇ 'ਚ ਫੇ ਟਾਈਮ ਨਹੀਂ ਫੇ ਮੈਂ ਵੀ ਮਸਤਾਨਾ ਹੋ ਸਕਦਾ ਤੁਸੀਂ ਵੀ ਹੋ ਸਕਦੇ ਆ ਅਸੀਂ ਕਦੇ ਸਤਗੁਰ ਦੇ ਰੰਗ ਵਿੱਚ ਮਹਾਰਾਜ ਕਹਿੰਦੇ ਰਾਰਾ ਰੰਗੋ ਇਹ ਮਨ ਆਪਣਾ ਆਪ ਇਸ ਮਨ ਦੇ ਨਾਮ ਦੇ ਵਿੱਚ ਮਨ ਨੂੰ ਰੰਗਣ ਦੀ ਕੋਸ਼ਿਸ਼ ਕਰੋ ਇਹ ਜਿਹੜੇ ਹੋਰ ਅਸੀਂ ਪੜ੍ਹਦੇ ਆ ਰਾਗ ਗਾਉਨੇ ਆ ਕਥਾ ਕਰਦੇ ਆ ਵਖਿਆਨ ਕਰਦੇ ਆ ਪ੍ਰਸੰਗ ਸੁਣਾਉਨੇ ਆ ਇਹ ਇੱਕ ਬਾਹਰਲੇ ਅੰਗਣ ਛੰਗਣ ਹੈ ਮਗਰ ਸੁਰਤ ਔਰ ਸ਼ਬਦ ਦਾ ਮੇਲ ਕਰਨਾ ਹੈ ਇਥੋਂ ਗਿਆਨ ਪੈਦਾ ਹੋਣਾ ਹੈ ਫੇ ਸਾਡਾ ਗਾਵਿਆ ਸੁਣਿਆ ਹਰ ਤਿਨਕਾ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਸੋ ਸਤਗੁਰੂ ਪ੍ਰਤਾਪ ਜਗਜੀਤ ਸਿੰਘ ਜੀ ਦੀ ਆਗਿਆ ਮੰਨ ਕੇ ਭਜਨ ਕਰੋ ਮੇਰੀਆਂ ਭੁੱਲਾਂ ਮਾਫ ਕਰੋ ਸਤਿ ਸ੍ਰੀ ਅਕਾਲ